ਬੇਲੀ ਰਾਮ ਸਵੇਰੇ ਅੱਜ ਕਹਿਣ ਲੱਗਾ ਠੀਕ ਆ ਮੈਂ ਕਵਤਾ ਸ਼ੁਰੂ ਕਰਤੀ ਆ ਬੇਲੀ ਰਾਮ ਸਵੇਰੇ ਅੱਜ ਕਹਿਣ ਲੱਗਾ ਨਿਰਾਜਾ ਜਾ ਟੋਟਕਾ ਆ ਵੀ ਕਾਕਾ ਠੀਕ ਰਸਤੇ ਉੱਤੇ ਆ ਰਿਹਾ ਆ ਕਾਕਾ ਠੀਕ ਰਸਤੇ ਉੱਤੇ ਆ ਰਿਹਾ ਆ ਤੁਸੀਂ ਜਿੰਨੀਆਂ ਸਿੱਖਿਆ ਦਿੱਤੀਆਂ ਸੀ ਪੂਰਾ ਉਹਨਾਂ ਤੇ ਅਮਲ ਕੁਮਾਰਿਆ ਆ ਸਿਗਟਾਂ ਅਤੇ ਸ਼ਰਾਬ ਵੀ ਛੱਡ ਦਿੱਤੀ ਛੱਡ ਦਿੱਤੀ ਜੂਆ ਖੇਲਣੋਂ ਵੀ ਹਟਦਾ ਆ ਜਾ ਰਿਹਾ ਆ ਤੜਕੇ ਉੱਠ ਕੇ ਰੋਜ਼ ਇਸ਼ਨਾਨ ਕਰਦਾ ਤੜਕੇ ਉੱਠ ਕੇ ਰੋਜ਼ ਇਸ਼ਨਾਨ ਕਰਦਾ ਪਿਛਲੀ ਮੱਸਿਆ ਤੋਂ ਮੰਦਰ ਵੀ ਜਾ ਰਿਹਾ ਆ ਪਰ ਮੰਦਰ ਜਾਂਦਾ ਪਰ ਅਪ ਟੂ ਡੇਟ ਬਣ ਕੇ ਮੰਦਰ ਜਾਂਦਾ ਪਰ ਅਪ ਟੂ ਡੇਟ ਬਣ ਕੇ ਕੋਟ ਪੈਂਟ ਤੇ ਗਲੇ ਵਿੱਚ ਟਾਈ ਹੁੰਦੀ ਕੋਟ ਪੈਂਟ ਤੇ ਗਲੇ ਵਿੱਚ ਟਾਈ ਹੁੰਦੀ ਪਰ ਜਦੋਂ ਜਾਂਦਾ ਤੇ ਹੁੰਦੇ ਆ ਪੈਰ ਨੰਗੇ ਆਉਂਦਾ ਮੰਦਰੋਂ ਤੇ ਜੁੱਤੀ ਪਾਈ ਹੁੰਦੀ ਮੈਂ ਇੱਕ ਨਿੱਗੀ ਜੀ ਚੀਜ਼ ਹੋਰ ਪੇਸ਼ ਕਰਾਂ ਅੱਜ ਦੇ ਦਿਨ ਨਾਲ ਹੀ ਸੰਬੰਧਿਤ ਹੈ ਰੰਗ ਉਹਦਾ ਇਹੋ ਹੀ ਹੈ ਇਹਦਾ ਇੱਕ ਬੜੀ ਪ੍ਰਸਿੱਧ ਨਜ਼ਮ ਹੈ ਉਹਦਾ ਰਦੀਫ ਮੈਂ ਇਹਦੇ ਵਿੱਚ ਵਰਤਿਆ ਸਫਰੀ ਸਾਹਿਬ ਤੁਸੀਂ ਰਦੀਫ ਦਾ ਆਨੰਦ ਲੈਂਦੇ ਰਹਿਣਾ ਮੈਂ ਕਵਿਤਾ ਦਾ ਲਈ ਜਾਊਂਗਾ ਸੱਚੇ ਪਾਤਸ਼ਾਹ ਦਾ ਜਦੋਂ ਹੁਕਮ ਹੁੰਦਾ ਜਦੋਂ ਨੂਰੇ ਇਲਾਹੀ ਦਾ ਹੁਕਮ ਹੁੰਦਾ ਆਪਾਂ ਚਰਨਾ 'ਚ ਆ ਜਾਈਦਾ ਚੁੱਪ ਕਰਕੇ ਆਪਾਂ ਚਰਨਾ 'ਚ ਆ ਜਾਈਦਾ ਚੁੱਪ ਕਰਕੇ ਜੋ ਕੁਝ ਸ਼ਾਨੇ ਹਜ਼ੂਰ ਵਿੱਚ ਲਿਖੀਦਾ ਆ ਟੁੱਟਾ ਫੁੱਟਾ ਸੁਣਾ ਜਾਈਦਾ ਚੁੱਪ ਕਰਕੇ ਆ ਟੁੱਟਾ ਫੁੱਟਾ ਸੁਣਾ ਜਾਈਦਾ ਚੁੱਪ ਕਰਕੇ ਜੋ ਮੈਂ ਕਹਿਣਾ ਆ ਕਹਿਣਾ ਆ ਚੁੱਪ ਕਰਕੇ ਜੋ ਮੈਂ ਲਿਖਣਾ ਆ ਲਿਖਣਾ ਆ ਚੁੱਪ ਕਰਕੇ ਤੁਸੀਂ ਬਹਿਣਾ ਤੇ ਬਹਿਣਾ ਆ ਚੁੱਪ ਕਰਕੇ ਆ ਚੁੱਪ ਕਰਕੇ ਤੁਸੀਂ ਆਖਣਾ ਚਾਹੋ ਜੇ ਕੁਝ ਅੱਗੋਂ ਤੇ ਤੁਸੀਂ ਸਿਰਫ ਕਹਿਣਾ ਕਹਿਣਾ ਚੁੱਪ ਕਰਕੇ ਦੇਵ ਲੋਕ ਵਰਗੀ ਜਿੱਥੇ ਸ਼ਾਂਤੀ ਆ ਦੇਵ ਲੋਕ ਵਰਗੀ ਜਿੱਥੇ ਸ਼ਾਂਤੀ ਆ ਉੱਥੇ ਆਣ ਕੇ ਬਈਦਾ ਆ ਚੁੱਪ ਕਰਕੇ ਇੱਥੇ ਬੋਲਣ ਦੀ ਜਾ ਨਹੀਂ ਵੀਰ ਮੇਰੇ ਜੋ ਕੁਝ ਕਹੀਦਾ ਕਹੀਦਾ ਚੁੱਪ ਕਰਕੇ ਤੋ ਦਿਲ ਰੁਬਾ ਦਿਲ ਜਾਨੀ ਦਿਲਦਾਰ ਤਾਈ ਦਰਦੇ ਦਿਲ ਸੁਣਾਈ ਦਾ ਚੁੱਪ ਕਰਕੇ ਦਿਲ ਰੁਬਾ ਦਿਲ ਜਾਨੀ ਦਿਲਦਾਰ ਤਾਈ ਦਰਦੇ ਦਿਲ ਸੁਣਾਈ ਦਾ ਚੁੱਪ ਕਰਕੇ ਰੌਲਾ ਪਾਉਣ ਨੂੰ ਜੇ ਕਰੇ ਦਿਲ ਕਿਧਰੇ ਫੇਰ ਰੌਲਾ ਵੀ ਪਾਈਦਾ ਚੁੱਪ ਕਰਕੇ ਤੋ ਜਾਣੀ ਜਾਣ ਸਭ ਦਿਲ ਦੀਆਂ ਜਾਣਦਾ ਆ ਉਹ ਜਾਣੀ ਜਾਣ ਸਭ ਦਿਲ ਦੀਆਂ ਜਾਣਦੇ ਆ ਤੁਸੀਂ ਸਿਰ ਝੁਕਾਈ ਜਾਓ ਚੁੱਪ ਕਰਕੇ ਚੁੱਪ ਕਰਕੇ ਉਹਨੂੰ ਪਤਾ ਆ ਝੋਲੀ ਵਿੱਚ ਕੀ ਪਾਉਣਾ ਤੁਸੀਂ ਝੋਲੀ ਫਲਾਈ ਜਾ ਚੁੱਪ ਕਰਕੇ ਜਾਣੀ ਜਾਣ ਸਭ ਦਿਲ ਦੀਆਂ ਜਾਣਦਾ ਆ ਤੁਸੀਂ ਸੀਸ ਝੁਕਾਈ ਜਾਓ ਚੁੱਪ ਕਰਕੇ ਉਹਨੂੰ ਪਤਾ ਆ ਝੋਲੀ ਵਿੱਚ ਕੀ ਪਾਉਣਾ ਹੈ ਤੁਸੀਂ ਝੋਲੀ ਫਲਾਈ ਜਾਓ ਚੁੱਪ ਕਰਕੇ ਜੇਕਰ ਗਲਤੀਆਂ ਕਰਨ ਨੂੰ ਜੀ ਕਰਦਾ ਫਿਰ ਗਲਤੀਆਂ ਕਰੀ ਜਾਓ ਚੁੱਪ ਕਰਕੇ ਜੇਕਰ ਗਲਤੀਆਂ ਕਰਨ ਵਿੱਚ ਮਜ਼ਾ ਆਉਂਦਾ ਫਿਰ ਗਲਤੀਆਂ ਕਰੀ ਜਾਓ ਚੁੱਪ ਕਰਕੇ ਸਿਰ ਤੇ ਪਾਪਾਂ ਦਾ ਭਾਰ ਜਾਂ ਬਹੁਤ ਹੋ ਜੇ ਸਿਰ ਚਰਨਾ ਤੇ ਧਰੀ ਜਾ ਚੁੱਪ ਕਰ ਸਿਰ ਤੇ ਪਾਪਾਂ ਦਾ ਭਾਰ ਜੇ ਬਹੁਤ ਹੋ ਜਾਏ ਸਿਰ ਚਰਨਾ ਤੇ ਧਰੀ ਜਾਓ ਚੁੱਪ ਕਰਕੇ ਮਿਹਰਬਾਨ ਦਾਤਾ ਦੁੱਖ ਸੇਵਕਾਂ ਦੇ ਸਿਰ ਤੇ ਆਪਣੇ ਸਹਿੰਦਾ ਏ ਚੁੱਪ ਕਰਕੇ ਮਿਹਰਬਾਨ ਦਾਤਾ ਦੁੱਖ ਸੇਵਕਾਂ ਦੇ ਸਿਰ ਤੇ ਆਪਣੇ ਸਹਿੰਦਾ ਏ ਚੁੱਪ ਕਰਕੇ ਅਸੀਂ ਗਲਤੀਆਂ ਕਰਦੇ ਆ ਚੁੱਪ ਕਰਕੇ ਤੇ ਉਹ ਬਖਸ਼ਦਾ ਰਹਿੰਦਾ ਹੈ ਚੁੱਪ ਕਰਕੇ ਅਸੀਂ ਗਲਤੀਆਂ ਕਰਦੇ ਆ ਚੁੱਪ ਕਰਕੇ ਅਸੀਂ ਗਲਤੀਆਂ ਕਰਦੇ ਆ ਚੁੱਪ ਕਰਕੇ ਤੇ ਉਹ ਬਖਸ਼ਦਾ ਰਹਿੰਦਾ ਹੈ ਚੁੱਪ ਕਰਕੇ ਉਹ ਤੇ ਦਾਤਾ ਆ ਦਾਤਾ ਵਰਤਾਉਣ ਵਾਲਾ ਵਾਹ ਉਹ ਤਾਂ ਦਾਤਾ ਆ ਦਾਤਾ ਵਰਤਾਉਣ ਵਾਲਾ ਦਾਤਾ ਝੋਲੀ ਵਿੱਚ ਝੋਲੀ ਵਿੱਚ ਪਵਾਈ ਜਾਓ ਚੁੱਪ ਕਰਕੇ ਜੇਕਰ ਝਿੜਕਾਂ ਵੀ ਖਾਣ ਨੂੰ ਮਿਲਣ ਕਿਧਰੇ ਝਿੜਕਾਂ ਵੀ ਖਾਣੀਆਂ ਪੈਣ ਕਿਧਰੇ ਲੱਡੂ ਸਮਝ ਕੇ ਖਾਈ ਜਾਓ ਉਹ ਤੇ ਦਾਤਾ ਆਇਆ ਦਾਤਾਂ ਵਰਤਾਉਣ ਵਾਲਾ ਦਾਤਾਂ ਝੋਲੀ ਪਵਾਈ ਜਾਓ ਚੁੱਪ ਕਰਕੇ ਤੇ ਜੇਕਰ ਝਿੜਕਾਂ ਵੀ ਖਾਣੀਆਂ ਪੈਣ ਕਿਧਰੇ ਉਹ ਲੱਡੂ ਸਮਝ ਕੇ ਖਾਈ ਜਾਓ ਚੁੱਪ ਕਰਕੇ ਤੋਂ ਆਖਰੀ ਲਾਈਨ ਹੈ ਕਿਰਪਾ ਕਰਨ ਲੱਗਾ ਕਿਤੇ ਦੱਸਦਾ ਆਇਆ ਵਾਹ ਵਾਹ ਜਦੋਂ ਕਰੇ ਕਿਰਪਾ ਕਿਤੇ ਕਾਟ ਪਾਉਂਦਾ ਕਿਰਪਾ ਕਰਨ ਲੱਗਾ ਕਿਤੇ ਦੱਸਦਾ ਆ ਝੋਲੀ ਜਦੋਂ ਭਰਦਾ ਭਰਦਾ ਚੁੱਪ ਝੋਲੀ ਜਦੋਂ ਭਰਦਾ ਭਰਦਾ ਚੁੱਪ ਕਰਕੇ ਉਹ ਨਹੀਂ ਚਮਨ ਨੂੰ ਖਬਰ ਵੀ ਹੋਣ ਦਿੰਦਾ ਝੋਲੀ ਜਦੋਂ ਭਰਦਾ ਭਰਦਾ